ਆਪਾ ਅਪਾਰ ਪਾਰ ਨਹੀਂ ਪਾਵਾ ਪਰਮ ਜੋਤ ਸਿਓ ਪਰਚੋ ਲਾਵਾ ਪਰਚੋ ਲਾਵਾ ਪੱਪਾ ਅਪਾਰ ਪਾਰ ਨਹੀਂ ਪਾਵਾ ਸ਼ਬਦ ਨਾਲ ਨੇ ਜੁੜ ਜਾਣ ਸ਼ਬਦ ਖੋਜਿਆ ਖੋਜ ਦੀ ਸਾਰੇ ਨੇ ਜੁੜ ਜਾਣ ਉਹਦੇ ਨਾਲ ਜਿਵੇਂ ਚੁੰਬਕ ਦੇ ਨਾਲ ਲੋਹਾ ਫਟ ਜੁੜ ਜਾਂਦਾ ਬਸ ਤੇ ਜੁੜਿਆ ਹੋਇਆ ਫਿਰ ਉਹਨੇ ਕੀ ਕਰਦਾ ਉਹਦੇ ਨਾਲ ਜੁੜਿਆ ਹੀ ਰਹਿਣਾ ਅਸੀਂ ਉਹ ਸ਼ਬਦ ਗਿਆਨ ਸਰੂਪ ਹੈ ਉਹ ਸ਼ਬਦ ਤੋਂ ਲਗਾਤਾਰ ਪ੍ਰਾਪਤੀ ਹੈ ਇਹ ਪ੍ਰਾਪਤੀ ਹੈ ਜਿਵੇਂ ਬਛੜੇ ਦੇ ਗਾਇ ਦੇ ਬਛੜੇ ਦੇ ਉੱਚ ਥੜ ਆ ਗਿਆ ਭੁੱਖੇ ਦੇ ਉਹ ਜੋ ਰਸ ਆਈ ਜਾਂਦਾ ਦੁੱਧ ਆਈ ਜਾਂਦਾ ਬਸ ਲਗਾਤਾਰ ਅਦਰਜੀ ਮਿਲਦੀ ਹੈ ਉਹਨੂੰ ਜਿਹੜਾ ਲੋਹਾ ਹੈ ਉਹਨੂੰ એનર્ਜੀ ਲਗਾਤਾਰ ਮਿਲਦੀ ਹੈ ਤੁਮ ਜਦੋਂ ਜ਼ਿਆਦਾ એનર્ਜੀ ਮਿਲਣ ਤੇ ਹਟ ਜਿਆਦਾ ਟੁੱਟ ਕੇ ਥੱਲੇ ਚਲੇ ਜਾਊਗਾ ਜਦੋਂ ਉਹਦੀ ਰੇਂਜ ਵਿੱਚ ਆ ਜਾਂਦਾ ਜਦੋਂ ਹੀ ਉਹ ਚੁੱਪ ਬਣ ਜਾਂਦਾ ਲੋਹਾ ਵੀ ਮੈਗਨੇਟ ਬਣ ਜਾਂਦਾ ਮੈਗਨੇਟ ਨਾਲੀਆਂ ਖੂਬੀਆਂ ਲੋਹੇ 'ਚ ਪੈਦਾ ਹੋ ਜਾਂਦੀਆਂ ਉਹਦੇ ਸ਼ਾਇਦ ਮੈਗਨੇਟ ਦੀ ਗੱਲ ਨਹੀਂ ਕੀਤੀ ਗੁਰਬਾਣੀ 'ਚ ਉਹਨਾਂ ਨੇ ਕੀਤੀ ਹੈ ਚੰਦਰ ਦੇ ਵਿਰਸ਼ ਦੀ ਗੱਲ ਕੋਈ ਵੀ ਚੰਦਰ ਹੋ ਰਹੇ ਬਸੇ ਜੋ ਚੰਦਰ ਪਰ ਗੁਰਬਾਣੀ ਨੇ ਤੋਂ ਉਹਨਾਂ ਉਦੋਂ ਇਹ ਤੁਸਤੀ ਗੱਲ ਹੋ ਰਹੀ ਦੀ ਸੀ ਹੋ ਸਕਦਾ ਬੈਰੀਡ ਦੀ ਖੋਜ ਉਦੋਂ ਨਾ ਹੋਈ ਹੋਵੇ ਉਦੋਂ ਨਾ ਹੋਵੇ ਜੋ ਪਬਲਿਕ ਦੇ ਸਾਹਮਣੇ ਚੀਜ਼ ਨਹੀਂ ਪਬਲਿਕ ਨੂੰ ਉਹਦੀ ਮਿਸਾਲ ਐਗਜ਼ਾਮਪਲ ਹੀ ਦਿੱਤੀ ਜਾਂਦੀ ਜਾ ਸਕਦੀ ਜੋ ਹੈ ਨਹੀਂ ਸਾਹਮਣੇ ਵੈਗਰਡ ਦੀ ਮਿਸਾਲ ਬਹੁਤ ਜ਼ਿਆਦਾ ਚੰਗੀ ਹੈ ਜਿਵੇਂ ਅਸੀਂ ਆਮ ਆਦਮੀ ਆਮ ਪਬਲਿਕ ਜਦੋਂ ਕਿਸੇ ਗੁਰਦੁਆਰੇ ਜਾਂਦੀ ਹੈ ਗੁਰਦੁਆਰੇ ਜਾਣ ਦਾ ਹੀ ਪ੍ਰਭਾਵ ਉਹਦੇ ਪੈ ਜਾਂਦਾ ਪੈਂਦਾ ਨਾ 99% ਲੋਕਾਂ ਦੇ ਪੈ ਬਹੁਤ ਘੱਟ ਐਕਸੈਪਸ਼ਨ ਹੈ ਕਿ ਉਹਦੇ ਤੇ ਡੋਬ ਹੋਵੇ ਜੇ ਫਾਇਦਾ ਤਾਂ ਉਹਦੇ ਤੇ ਵੀ ਹੈ ਸਾਰਿਆਂ ਤੇ ਪੈਂਦਾ ਉਹ ਰੱਬ ਗੱਲ ਹੈ ਵੀ ਉਥੋਂ ਚੋਰੀ ਵੀ ਕਰ ਲੈਂਦੇ ਨੇ ਜਾਂ ਕੁਝ ਹੋਰ ਕਰ ਲੈਂਦੇ ਨੇ ਪ੍ਰਭਾਵ ਉਹਨਾਂ ਤੇ ਹੁੰਦਾ ਇਸ ਗੱਲ ਦਾ ਇਹ ਵੀ ਹੁੰਦਾ ਵੀ ਗਲਤ ਕਰਦੇ ਸੀ ਪ੍ਰਭਾਵ ਉਹਨਾਂ ਤੇ ਜ਼ਰੂਰ ਹੁੰਦਾ ਇਹ ਜਿਵੇਂ ਬੈਕਗ੍ਰਾਉਂਡ ਰੇਟ ਚ ਆ ਕੇ ਪ੍ਰਭਾਵ ਪੈ ਜਾਂਦਾ ਇਹ ਜਾਈ ਪ੍ਰਭਾਵ ਦੂਰ ਹੈ ਜੋ ਟੱਚ ਨਹੀਂ ਕੀਤਾ ਦੂਰੋਂ ਪ੍ਰਭਾਵ ਪੈਂਦਾ ਇਹ ਵੀ ਗੁਰਬਾਣੀ ਦਾ ਪ੍ਰਭਾਵ ਪੈਂਦਾ ਸਾਡੇ ਮਨ ਜੇ ਚਿੱਤ ਦੇ ਨੇੜੇ ਜਾਂਦਾ ਤਾਂ ਮਨ ਦੇ ਉੱਤੇ ਉਹਦਾ ਪ੍ਰਭਾਵ ਪੈਂਦਾ ਅੰਤਰਮੁਖੀ ਹੋਣ ਦਾ ਨਾਲ ਪ੍ਰਭਾਵ ਪੈਂਦਾ ਹਾਲਾਂਕਿ ਜੋਗੀਆਂ ਨੂੰ ਅਰੇ ਨੂੰ ਲੋਕਾਂ ਨੂੰ ਕੁਝ ਨਹੀਂ ਮਿਲਦਾ ਪਰ ਜੇ ਅੰਦਰ ਨੂੰ ਵੀ ਜਾਂਦੇ ਨੇ ਜਦ ਵੀ ਉਹਦਾ ਜਿਹੜਾ ਬਾਹਰਲਾ ਸੁਭਾਅ ਹੈ ਛੱਡਿਆ ਹੋਇਆ ਅੰਦਰਲਾ ਹੋਰ ਪ੍ਰਭਾਵ ਹੈ ਜਾਂਦਾ ਜਦ ਨੇ ਕਹਿੰਦੇ ਵੀ ਆਪਣੀ ਆਤਮਾ ਨੂੰ ਪਰਮਾਤਮਾ ਨੂੰ ਜਾਣ ਕੇ ਗੱਲ ਕਰ ਬਈ ਪੈ ਗਿਆ ਨਾ ਪ੍ਰਭਾਵ ਬੋਝ ਪੈ ਗਿਆ ਤੂੰ ਗੁਰਦਾਰੇ ਬਣ ਕੇ ਗੱਲ ਕਹਿ ਬਈ ਪੈ ਗਿਆ ਨਾ ਬੋਝ ਬੋਝ ਪੈ ਗਿਆ ਉਹ ਪ੍ਰਭਾਵ ਹੈ ਬੋਝ ਇਹ ਤਾਂ ਹੈ ਪਹਿਲੀ ਸਟੇਜ ਦੀ ਗੱਲ ਪਰ ਜੇ ਜੁੜ ਗਿਆ ਜਿਹੜਾ ਜੁੜਿਆ ਹੋਇਆ ਜਿਹੜੇ ਜੁੜੇ ਹੀ ਰਹਿੰਦੇ ਜਿਹਨੂੰ ਪਤਾ ਹੈ ਵੀ ਪ੍ਰਭਾਵ ਕਿੱਥੋਂ ਪੈਂਦਾ ਕਿਉਂ ਪੈਂਦਾ ਕਿਹੜੀ ਗੱਲ ਦਾ ਪੈਂਦਾ ਜਿਹਦੇ ਸਾਰਾ ਕੁਝ ਖੋਜ ਲਿਆ ਉਹ ਗੱਲ ਹੋਰ ਹੈ ਜਦੋਂ ਜੁੜ ਗਿਆ ਮੈਗਨੇਟ ਦੇ ਨਾਲ ਲੋਹਾ ਤਾਂ ਉਹਦੇ ਨਾਲ ਹੋਰ ਲੋਹਾ ਜੁੜ ਜਾਂਦਾ ਹੈ ਆਪ ਦਾ ਜੁੜਿਆ ਹੋਇਆ ਹੋਰ ਵੀ ਚੱਕ ਲੈਂਦਾ ਉਹਦੇ ਨਾਲ ਪਿੱਛੇ ਆ ਕੇ ਲੋਹਾ ਜੁੜ ਜਾਂਦਾ ਹੋਰ ਲੋਹੇ ਨੂੰ ਵੀ ਉਹ ਵੀ ਚੱਕ ਲੈਂਦਾ ਲੋਹੇ ਇਵੇਂ ਸਿੱਖਾਂ ਨੇ ਹੋਰ ਗਾਂ ਸਿੱਖ ਬਣਾ ਲਏ ਚਾਹੇ ਐਡੀ ਉਹਨਾਂ ਕੋਲ ਸ਼ਕਤੀ ਨਹੀਂ ਸੀ ਐਡੀ ਬੁੱਧ ਨਹੀਂ ਸੀ ਜਿੰਨੇ ਬੁੱਧ ਉਦੋਂ ਜਿਨ੍ਹਾਂ ਨੂੰ ਉਹ ਗੁਰੂ ਬਣਦੇ ਸੀ ਜਾਂ ਅਗੂ ਬਣਦੇ ਸੀ ਭਗਤ ਬਣਦੇ ਸੀ ਉਹਨਾਂ ਜਿਹੜੀ ਜਿਹੜੀ ਬੁੱਧ ਰਹੀ ਸੀ ਪਰ ਫੇਰ ਵੀ ਉਹਨਾਂ ਉਹ ਪ੍ਰਭਾਵ ਪਾ ਸਕਦੇ ਨੇ ਇੱਥੋਂ ਵੀ ਥੋੜੇ ਗਿਆਨ ਵਾਲੇ ਵੀ ਉਦੋਂ ਥੋੜੇ ਗਿਆਨ ਨਾਲ ਤੇ ਪ੍ਰਭਾਵ ਪਾ ਲੈਂਦੇ ਇਹਦਾ ਪ੍ਰਭਾਵ ਪਪਾ ਅਪਾਰ ਪਾਰ ਨਹੀਂ ਪਾਵਾਂਗੇ ਇਹ ਜਿਹੜਾ ਹੁਕਮ ਹੈ ਇਹ ਅਪਾਰ ਹੈ ਅਪਾਰ ਕਿਉਂ ਬਹਿਰ ਆਦਮੀ ਵਾਸਤੇ ਹੀ ਹੈ ਉਹ ਗੁਰਬਾਣੀ ਸਾਡੇ ਵਾਸਤੇ ਹੈ ਇਹ ਆਦਮੀ ਦੀ ਬੋਲੀ ਜੀ ਉਹ ਬੋਲੀ ਨਹੀਂ ਹੈ ਸਾਡੀ ਇਸ ਕਰਕੇ ਕੰਨਾਂ ਨਾਲ ਸੁਣਨ ਵਾਲੀ ਨਹੀਂ ਜਿਵੇਂ ਅੱਗ ਦੀ ਇੱਕ ਬੋਲੀ ਹੈ ਭਾਸ਼ਾ ਕਿਹੜੀ ਚਲੀ ਜਾਵੇ ਇੱਥੇ ਅੱਗ ਪਈ ਹੋਵੇ ਇੱਥੇ ਜ਼ਿਆਦਾ ਨੂੰ ਸੇਖ ਮਹਿਸੂਸ ਹੋਣ ਦੇ ਪਿੱਛੇ ਬੁੜਿਆ ਉਹ ਸੇਖ ਦੀ ਬੋਲੀ ਕਿਹੜੀ ਸਮਝਦੀ ਸਮਝਦੀ ਹੈ ਸੇਖ ਦੀ ਬੋਲੀ ਹੋਰ ਹੈ ਉਹ ਜਿਹੜੀ ਸੇਖ ਹੈ ਉਹਦੇ ਵਿੱਚ ਜਿਹੜਾ ਸੇਖ ਹੈ ਹੀਟ ਹੈ ਉਹਦੀ ਆਪਣੀ ਬੋਲੀ ਹੈ ਕੋਈ ਜਾਨਵਰ ਨੇੜੇ ਜਾਵੇ ਦੂਰੇ ਪੁੜੇ ਉਹਨੇ ਕਹਿਤਾ ਵੀ ਗਾਲ ਨਾ ਕਿ ਉਹਦੇ ਗਿਆਨ ਉੱਤੇ ਲੱਗਿਆ ਹੈ ਨਾ ਮਹਿਸੂਸ ਕਰਨ ਵਾਲੀ ਸ਼ਕਤੀ ਲੱਗੀ ਹੈ ਦੇਤਾ ਨਾ ਗਿਆਨ ਉਹ ਸ਼ਬਦ ਡਾਇਰੈਕਟ ਗਿਆਨ ਦਿੰਦਾ ਹੈ ਕੰਨਾਂ ਨਾਲ ਸੁਣਨ ਵਾਲੀ ਗੱਲ ਨਹੀਂ ਉਹ ਹੱਥ ਲਾਇਆ ਕਿਸੇ ਚੀਜ਼ ਨੂੰ ਕਰਮ ਸੀ ਜ਼ਿਆਦਾ ਇੱਕਦਮ ਹੱਥ ਪਿਛੇ ਕਰ ਲਿਆ ਆਪਾਂ ਕਰ ਉਹਨੇ ਬੋਲ ਕੇ ਦੱਸਿਆ ਵੀ ਹੱਥ ਨੂੰ ਲਾਈ ਮੈਨੂੰ ਪਿਛੇ ਹੋ ਗਿਆ ਬੋਲੀ ਹੈ ਨਾ ਉਹਦੀ ਅਸਲੀ ਬੋਲੀ ਹੈ ਸਾਰਿਆਂ ਵਾਸਤੇ ਹੈ ਇੱਕੋ ਬੋਲੀ ਸਾਰਿਆਂ ਵਾਸਤੇ ਹੈ ਆਦਮੀ ਵਾਸਤੇ ਵੀ ਹੈ ਜਾਨਵਰ ਵਾਸਤੇ ਵੀ ਹੈ ਸਬਜੀ ਬਵਾ ਇੱਕ ਇਹ ਵੀ ਮਿਸਾਲ ਹੈ ਇਸ ਕਰਕੇ ਉਹ ਜਿਹੜੀ ਬੋਲੀ ਹੈ ਉਹ ਸ਼ਬਦ ਉਹ ਸਾਰਿਆਂ ਵਾਸਤੇ ਇੱਕੋ ਹੀ ਹੈ ਜਿਹਨੂੰ ਨੇ ਸਪਰਸ਼ ਦੇਣਾ ਉਹਦੀ ਬੋਲੀ ਜਰੂਰ ਸਮਝਾ ਦੇ ਅਗਰ ਜਿਹਨੂੰ ਸਪਰਸ਼ ਦੇਣਾ ਹਾਥੀ ਹੋਵੇ ਹਾਥੀ ਤੋਂ ਪੀੜੀ ਤੱਕ ਜਾਨਵਰ ਹੋਵੇ ਚਾਹੇ ਪੇੜ ਪੌਦਾ ਹੋਵੇ ਸਭ ਨੂੰ ਦੱਸ ਦੇਣਾ ਸਭ ਦਾ ਪ੍ਰਭਾਵ ਪਾ ਦੇਣਾ ਪਾ ਦੇਣਾ ਪਾ ਦੇਣਾ ਬਸ ਇਹ ਜੀ ਸ਼ਬਦ ਦੀ ਅਨਬੋਲੀ ਹੈ ਜਿਵੇਂ ਤੱਤਾਂ ਦੀ ਬੋਲੀ ਹੈ ਪੰਜ ਤੱਤ ਨੇ ਨਮਾਇਆ ਦੇ ਇਹਨਾਂ ਦਾ ਆਪਣਾ ਬੋਲੀ ਇਹਨਾਂ ਦਾ ਆਪਣਾ ਸੁਭਾਅ ਬੋਲੀ ਉਹ ਸ਼ਬਦ ਦੀ ਇਹ ਜੀ ਬੋਲੀ ਹੈ ਆ ਬੋਲੀ ਨਹੀਂ ਸਮਝਣ ਦੀ ਲੋੜ ਨਹੀਂ ਉਹਨੂੰ ਮਹਿਸੂਸ ਕਰਨ ਦੀ ਲੋੜ ਅੱਗ ਮਹਿਸੂਸ ਕੀਤੀ ਹੈ ਉਹ ਤਾਂ ਸਮਝਾਉਣ ਵਾਲੀ ਚੀਜ਼ ਹੈ ਸਮਝਣ ਵਾਲੀ ਚੀਜ਼ ਨਹੀਂ ਜੋ ਸਮਝਣਾ ਦੀ ਉਹਦਾ ਸਮਝ ਲਿਆ ਨਾ ਭਰਮ ਦਾ ਨਾਸ ਕਿਵੇਂ ਹੋਣਾ ਜਿਹੜਾ ਅਸੀਂ ਭਰਮ ਲੈ ਕੇ ਆਏ ਸੀ ਉਹ ਸਾਡੀ ਬੁੱਧੀ ਤੋਂ ਪਰੇ ਹੈ ਸ਼ਬਦ ਜਿਹੜਾ ਬੁੱਧੀ ਤੋਂ ਪਰੇ ਹੁੰਦਾ ਨਾ ਮਨ ਬੁੱਧੀ ਤੋਂ ਉਹਨੂੰ ਸਮਝ ਨਹੀਂ ਸਕਦੇ ਸੀ ਉਹ ਸਮਝਾਉਣ ਵਾਲਾ ਹੀ ਹੈ ਤੱਤੇ ਤੱਤ ਮਿਲਿਆ ਸੁਖ ਪਾਉ ਜੋ ਤੱਤ ਸਾਡੇ ਕੋਲ ਹੈ ਜਿਹੜੀ ਕਮੀ ਰਹਿ ਗਈ ਤਾਂ ਉਹ ਤੱਤ ਹੋਰ ਪੈ ਜਾਣਾ ਉਹ ਚ ਰੈਡੀ ਮੇਡ ਸੋਚੀ ਬੜੀ ਉਹ ਜਿਵੇਂ ਕੁਛ ਤਾਂ ਸੀ ਪਾਣੀ ਦੇਤਾ ਕਿਆਰੇ ਦੇ ਵਿੱਚ ਪਤਲਾ ਪਤਲਾ ਪਾਣੀ ਫਿਰ ਗਿਆ ਥੋੜਾ ਥੋੜਾ ਕਿਤੇ ਰਹਿ ਵੀ ਗਿਆ ਤਗੜਾ ਪੈ ਗਿਆ ਵੀ ਪੂਰਾ ਗਿਆ ਫੁੱਲ ਹੋ ਗਿਆ ਬਿਜਲੀ ਤਾਂ ਚਲੀ ਗਈ ਸੀ ਇਹ ਤੇਲ ਤਾਂ ਮੁੱਕ ਗਿਆ ਸੀ ਕਿਹੜਾ ਤਾਂ ਬੁਖਾਰ ਆ ਗਿਆ ਸੀ ਉਹ ਪਰ ਜਦ ਤੋਂ ਵੀ ਪਿਆ ਜਿਹੜਾ ਪਹਿਲਾ ਸੀ ਸੀ ਉਹ ਪੂਰਾ ਫੁੱਲ ਕਰਤਾ ਉਹਨੇ ਇਹ ਤਾਂ ਉਤੋਂ ਵੀ ਪੈਣਾ ਪਰ ਵੀ ਦੀ ਸੈਂਸ ਹੋ ਗਈ ਪਤਾ ਉਹਦਾ ਜੇ ਮਾੜਾ ਮੋਟਾ ਆਪਣਾ ਹਿੱਲੇ ਜੋਗਾ ਗਿਆਨ ਲੈ ਲਿਆ ਕਿਤੇ ਗੱਲਾਂ ਕਿਤੇ ਸੁੱਕਾ ਕਿਤੇ ਗਿੱਲਾ ਕਿਤੇ ਸੁੱਕਾ ਵੱਟਾਂ ਦਾ ਉਹਨੇ ਤੋੜੀ ਨਹੀਂ ਜਿਹੜਾ ਉੱਤੋਂ ਪੈਣ ਭੁੱਖਾਂ ਦਾ ਉਹਨੇ ਦੂਰ ਕਰ ਦਿੱਤੇ ਨੇ ਤ੍ਰਿਸ਼ਨਾ ਭੁੱਖ ਤਾਂ ਜਦ ਉਤਰਦੀ ਹੈ ਇਹ ਦਲੀਲਾਂ ਨਾਲ ਕੜਾ ਦਾ ਇਤਿਹਾਸ ਦਾ ਭੁੱਖਾ ਹੀ ਰਹਿਣਾ ਪਹਿਲਾਂ ਭੁੱਖਾ ਤੇ ਭਰਮ ਭਰਮ ਭੁੱਖ ਕਰਕੇ ਹੀ ਹੈ ਉਹ ਭੁੱਖ ਦਾ ਨਾ ਹੈ ਭਰਮ ਸੰਤੋਖ ਦੇ ਬਾਅਦ ਵੀ ਜਿਹੜੀ ਭੁੱਖ ਹੈ ਉਹ ਭੁੱਖਾ ਦੀ ਨਾਮ ਦੀ ਹੈ ਉਹ ਵੀ ਤਾਂ ਭੁੱਖੇ ਉਹਦਾ ਭਰਮ ਭੁੱਖੇ ਆ ਰਿਹਾ ਹੈ ਭੁੱਖ ਹੈ ਭੁੱਖ ਹੈਗਾ ਭੁੱਖ ਦੂਰ ਕਾਦੇ ਨਾਲ ਹੋਊਗੀ ਕਿਆਰਾ ਭੁੱਖਾ ਹੈ ਜੋ ਬੜੀ ਪੂਰਾ ਨਹੀਂ ਮਿਲਿਆ ਉਹ ਤਾਂ ਫਿਰ ਵੀ ਪਊਗਾ ਮੈਂ ਕਿਹਨੂੰ ਫਰਮਾਨ ਹੋਆ ਬਸ ਹੋ ਪਤਾ ਉਹ ਤਾਂ ਉਹਦੇ ਨਾਲੇ ਪੂਰਾ ਹੁੰਦਾ ਉਹਨਾਂ ਜਿਹੜੇ ਨੂੰ ਨਾਮ ਦੀ ਭੁੱਖ ਨਹੀਂ ਲੱਗਦੀ ਜਿੰਨਾ ਜਿਹੜਾ ਮਾਇਆ ਦੀ ਭੁੱਖ ਹੈ ਬਸ ਆਹ ਗੱਲ ਹੈ ਇਹਦਾ ਤਾਂ ਮਤਲਬ ਇਹ ਹੈ ਜਿਹੜੀ ਤੇਰੀ ਕਮੀ ਸੀ ਪੂਰੀ ਕਰਨਾ ਹੈ ਉਹ ਕਿਉਂ ਨਹੀਂ ਹੋ ਰਹੀ ਤੇਰੀ ਡਿਮਾਂਡ ਇਹਦੀ ਅਰਦਾਸ ਹੈ ਜੀ ਤੈਨੂੰ ਭੁੱਖੇ ਨਹੀਂ ਭੁੱਖ ਕਿਉਂ ਨਹੀਂ ਇਹ ਵੀ ਸਾਨੂੰ ਪਤਾ ਆ ਸਰੀਰ ਦੀਆਂ ਭੁੱਖਾਂ ਨਹੀਂ ਖੜਾ ਕਰਦੀਆਂ ਜੇ ਧਰਮ ਵੀ ਅਸੀਂ ਧਾਰਨ ਕੀਤਾ ਉਹ ਵੀ ਸਰੀਰ ਦੀਆਂ ਭੁੱਖਾਂ ਵਾਸਤੇ ਵਰਤ ਰਹੇ ਹੋ ਜੇ ਕੋਈ ਧਰਮ ਦਾ ਕੰਮ ਕਰਦੇ ਵੀ ਉਹ ਵੀ ਉਹੀ ਕੁਝ ਮੰਗਦੇ ਹੋ ਜਿਹੜੀਆਂ ਲੋੜਾਂ ਸਰੀਰ ਦੀਆਂ ਨੇ ਸਰੀਰ ਦੀ ਲੋੜ ਨੂੰ ਭੁੱਖ ਬਣਾ ਲਿਆ ਜਿਹਦਾ ਇਲਾਜ ਹੈ ਕੋਈ ਨਹੀਂ ਭੁੱਖ ਦਾ ਇਲਾਜ ਨਹੀਂ ਹੈ ਭੁੱਖ ਦਾ ਇਲਾਜ ਉਹਦੇ ਕੋਲ ਹੀ ਹੈ ਵੇਗੇ ਕੋਲ ਉਹਦੇ ਕੋਲ ਇਲਾਜ ਹੈ ਭੁੱਖ ਦਾ ਸੰਸਾਰੀ ਭੁੱਖ ਦਾ ਉਹਦੇ ਕੋਲ ਵੀ ਇਲਾਜ ਨਹੀਂ ਪਦਾਰਥਾਂ ਦੀ ਭੁੱਖ ਦਾ ਉਹਦੇ ਕੋਲ ਵੀ ਇਲਾਜ ਉਹ ਕਹਿੰਦਾ ਜਿੰਨੇ ਮੈਂ ਪਦਾਰਥ ਦੁਨੀਆ 'ਚ ਬਣਾਤੇ ਇਹ ਕਾਜ ਨੂੰ ਨਹੀਂ ਦੱਸ ਸਕਦਾ ਇਹਨੂੰ ਉਹ ਕਿਆ ਭੁੱਖ ਨਾ ਜਬਨਾ ਪੁਰੀਆ ਕੌਣ ਕਹਿੰਦਾ ਕੌਣ ਕਹਿੰਦਾ ਹੈ ਉਹੀ ਕਹਿ ਰਿਹਾ ਜਿਹਨੇ ਬਣਾਈ ਹੈ ਸ੍ਰਿਸ਼ਟੀ ਉਹ ਕਹਿ ਰਿਹਾ ਨਾਨਕ ਤਾਂ ਕਹਿ ਰਿਹਾ ਨਾਨਕ ਦੀ ਨਾਨਕ ਦਾ ਕਹਾ ਰਿਹਾ ਬਸ ਇੱਥੇ ਹੀ ਗੱਲ ਹੈ ਨਾਨਕ ਨੂੰ ਮੰਨੋ ਵੀ ਨਾਨਕ ਤੇ ਕਹਾ ਰਿਹਾ ਇਹ ਗੱਲ ਅਸੀਂ ਭੁੱਲ ਜਾਂਦੇ ਜੋ ਕੁਝ ਕਿਹਾ ਗਿਆ ਨਾਨਕ ਤੇ ਦਾ ਇਹ ਭਗਤਾਂ ਤੇ ਦਾ ਕਹਾ ਹੈ ਉਹਨਾਂ ਨੇ ਕਿਹਾ ਜ਼ਰੂਰ ਹੈ ਪਰ ਕਹਾਇ ਨੇ ਕਿਹਾ ਜੋ ਬੁਲਾਵੋ ਤੇ ਨਾਨਕ ਦਾਸ ਬੋਲੇ ਕਿਹਾ ਕਿ ਨੇ ਕਿਹਾ ਪਰਮੇਸ਼ਰ ਨੇ ਉਹ ਕਹਿੰਦਾ ਜਿਹੜੀ ਤੈਨੂੰ ਭੁੱਖ ਤੇ ਪੈਦਾ ਕਰ ਲਈ ਇੱਕ ਆਦਮੀ ਦੀ ਵੀ ਪੂਰੀ ਨਹੀਂ ਮੈਂ ਕਰ ਸਕਦਾ ਇਹਦਾ ਕੋਈ ਇਲਾਜ ਨਹੀਂ ਇਹਨੂੰ ਤਿਆਗ ਦੇ ਸੰਤੋਖ ਨਾਲ ਬਿਨਾਂ ਸੰਤੋਖ ਨਹੀਂ ਕਰੋਗੇ ਜੇ ਰਜਣਾ ਚਾਹਣਾ ਤਾਂ ਸੰਤੋਖ ਇਹਦਾ ਰਾਜ ਹੋਰ ਰਾਜੇ ਕੋਈ ਨਹੀਂ ਕਿਹੜੀ ਗੱਲ ਹੈ ਜਿਹਦਾ ਪਤਾ ਨਹੀਂ ਸਾਨੂੰ ਸਿਰਫ ਤਰਤੀਬ ਲੋੜੀ ਖੋਜ ਕੇ ਤਰਤੀਬ ਲੋੜੀ ਦੀ ਗੱਲ ਹੈ ਬਾਕੀ ਤਾਂ ਮਹਿਲ ਆਪੇ ਬਣ ਜਾਣ ਸੰਤੋਖ ਦੇ ਬਿਨਾਂ ਰਜੇ ਨਹੀਂ ਸਕਦਾ ਕੋਈ ਇਹ ਵੀ ਇਹ ਵੀ ਫਿਰ ਬੋਲ ਦਰਗਾਹ ਹੈ ਬਾਕੀ ਸੁਪਨ ਮਨੋਰਥ ਮਿਰਤੇ ਸਭ ਇਹ ਕੰਮ ਕਰਦਾ ਹੈ ਇਹ ਮਾਇਆ ਦੀ ਦੌੜ ਹੈ ਉਹ ਮਨੋਰਥ ਤਾਂ ਤੇਰਾ ਸੁਪਨੇ ਦਾ ਲੋੜਾਂ ਦਾ ਸੁਪਨੇ ਸੁਪਨੇ ਦੀਆਂ ਨੇ ਤੂੰ ਇਹਨੂੰ ਬਣਾ ਲਿਆ ਬੜਾ ਪ੍ਰੈਸਟੀਜੂ ਤੂੰ ਸਾਰਾ ਜ਼ਿੰਦਗੀ ਦਾ ਆਧਾਰ ਇਹਨੂੰ ਬਣਾ ਲਿਆ ਸਮਝਾਇਆ ਹੀ ਹੋਇਆ ਜੇ ਤਾਂ ਅਸੀਂ ਗੁਰੂ ਗੁਰੂ ਬਣ ਹਾਂ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਬਾਣੀ ਲਿਖੀ ਹੈ ਚਲੋ ਕੋਈ ਨਹੀਂ ਮੰਨ ਲਓ ਪਰ ਉਹਨਾਂ ਦੀ ਗੱਲ ਤੇ ਵਿਸ਼ਵਾਸ ਵੀ ਕਰ ਲਓ ਤਾਂ ਗੁਰੂ ਨੇ ਹੋ ਹੈ ਵਿਸ਼ਵਾਸ ਹੈ ਨਹੀਂ ਜਿਹੜਾ ਕਹੇ ਗੁਰੂ ਨਹੀਂ ਉਹਦਾ ਢੱਡ ਪਾੜ ਨੂੰ ਤਿਆਰ ਜੇ ਕੋਈ ਕਹੇ ਗੁਰੂ ਨਹੀਂ ਹੈ ਉਹਨੂੰ ਅਸੀਂ ਛੱਡਣਾ ਨਹੀਂ ਜੋਦਾ ਵੀ ਪਰ ਗੱਲ ਅਸੀਂ ਉਹਦੀ ਬਣਨੀ ਨਹੀਂ ਫਿਰ ਕੌਣ ਕਹੂਗਾ ਤੁਹਾਨੂੰ ਦੁਨੀਆ 'ਚ ਕੌਣ ਮੰਨੂਗਾ ਵੀ ਤੁਸੀਂ ਉਹਨੂੰ ਗੁਰੂ ਮੰਨਦੇ ਹੋ ਤੁਸੀਂ ਕਹਿੰਦੇ ਤਾਂ ਹੋ ਮੰਨਦੇ ਨਹੀਂ ਹੋ ਸਵਾਲ ਕਹਿਣ ਦਾ ਨਹੀਂ ਸਵਾਲ ਮੰਨਣ ਦਾ ਉਹਨਾਂ ਨੇ ਕਹਾ ਇਹ ਲਿਖ ਦਿੱਤਾ ਕਿ ਜਿਨ ਮਨ ਹੋਰ ਮੁਖ ਹੋਰ ਉਹ ਤਾਂ ਗੁਰੂ ਕਹਿੰਦੇ ਨੇ ਅੰਦਰੋਂ ਗੁਰੂ ਮੰਨਦੇ ਨਹੀਂ ਸੇ ਕਾੜੇ ਕੱਚੀਆਂ ਉਹਨਾਂ ਦਾ ਸਾਡੇ ਨਾਲ ਕੱਚਾ ਸੰਬੰਧ ਹੈ ਗੋਲਕ ਦਾ ਹੀ ਸੰਬੰਧ ਹੈ ਹੋਰ ਕੋਈ ਨਹੀਂ ਹੈ ਆਪਣੀ ਭੁੱਖ ਦਾ ਸੰਬੰਧ ਹੈ ਸੰਸਾਰੀ ਦਾ ਨਾਮ ਦੀ ਭੁੱਖ ਨਾਲ ਉਹਨਾਂ ਨੂੰ ਜਾਗੇ ਨਾ ਉਹਨੂੰ ਨਾਮ ਦੀ ਲੋੜ ਹੈ ਨਾਮ ਦੀ ਉਹਨਾਂ ਨੂੰ ਲੋੜ ਹੀ ਨਹੀਂ ਹੈ ਸੰਸਾਰ ਦੀ ਲੋੜ ਹੈ ਸੰਸਾਰੀ ਜੀਵ ਨੇ ਉਹ ਬਿਸ਼ਟਾ ਵਿਸ਼ਟਾ ਦੇ ਕੀੜੇ ਹੀ ਨੇ ਵਿਸ਼ਟਾ ਵਿੱਚ ਰਹਿ ਕੇ ਖੁਸ਼ ਨੇ ਵਿਸ਼ਟਾ ਦਾ ਕੀੜਾ ਵਿਸ਼ਟਾ ਮੈਂ ਸਮਾਇਆ ਉਹ ਸਰੀਰ ਤੇ विष्टा ਹੀ है विष्टा ਸਰੀਰ ਦੇ ਕੀੜੇ ਦੇ ਹੋ ਇਹ ਜੇ ਰਹਿ ਕੇ ਖੁਸ਼ ਨੇ ਇਹਨੂੰ ਤਿਆਗਣ ਦੀ ਇੱਛਾ ਨਹੀਂ ਰੱਖਦੇ ਉਹ ਇਹ ਤਾਂ ਉੱਪਰ ਉੱਠਣ ਦੀ ਇੱਛਾ ਨਹੀਂ ਰੱਖਦੇ ਆਤਮਾ ਦੇ ਤਲ ਤੇ ਜਿਉਣਾ ਨਹੀਂ ਚਾਹੁੰਦੇ ਆਤਮਾ ਦੀ ਖੁਰਾਕ ਆਤਮਾ ਦੀ ਭੁੱਖ ਪੂਰੀ ਨਹੀਂ ਕਰਦੇ ਆਤਮਾ ਉਹਨਾਂ ਦੀ ਵੀ ਭੁੱਖੀ ਹੈ ਉਹਦੀ ਚਿੰਤਾ ਵੀ ਹੈ ਉਹਨਾਂ ਨੂੰ ਅੰਦਰ ਗਹਿਰਾਈ ਵਿੱਚ ਚਿੰਤਾ ਵੀ ਹੈ ਹਰ ਵਕਤ ਉਹ ਚਿੰਤਾ ਕੀ ਹੈ ਚਿੰਤਾ ਕਿ ਉਹਨਾਂ ਦਾ ਵਿਨਾਸ਼ੀ ਰਾਜ ਖੁੱਸ ਗਿਆ ਅਸਲ ਵਿੱਚ ਚਿੰਤਾ ਇਸ ਗੱਲ ਦੀ ਉਹਨਾਂ ਨੂੰ ਕਹਿ ਨਾ ਪਤਾ ਹੋਵੇ ਅਵਨਾਸ਼ੀ ਰਾਜ ਤੋਂ ਵੱਡਾ ਕੋਈ ਸੰਸਾਰ ਦੇ ਵਿੱਚ ਉਹਦਾ ਨਹੀਂ ਹੈ ਸੰਸਾਰ ਤਾਂ ਹੈ ਹੀ ਨਹੀਂ ਇਸ ਕਰਕੇ ਉਹ ਵਡਿਆਈ ਜਿਹੜੀ ਸੀ ਖੁਸ਼ੀ ਉਹ ਸੰਸਾਰ ਦੇ ਵਿੱਚ ਵੱਡਾ ਬਣ ਕੇ ਉਹ ਘਾਟਾ ਪੂਰਾ ਕਰਨਾ ਚਾਹੁੰਦੇ ਇਹ ਕਾਰਨ ਸੰਸਾਰ ਦੇ ਵਿੱਚ ਵੱਡਾ ਹੋਣ ਦਾ ਰੇਸ ਪਰ ਜੇ ਤੇ ਸਾਹਿਬ ਵੀ ਮਿਲ ਵੀ ਜਾਵੇ ਕਿਸੇ ਨੂੰ ਕਹਿ ਦਿੰਦੀ ਹੈ ਇਹ ਕਿਹੜਾ ਟਕਾਉ ਰਾਜ ਹੈ ਫਿਰ ਉੱਥੇ ਹੀ ਉਹ ਸਾਹਿਬ ਵੀ ਖੁਸ਼ੀ ਹੋਈ ਜ਼ਰੂਰ ਹੈ ਪਰ ਉਹ ਸਾਹਿਬ ਵੀ ਕੀ ਹੈ ਉਹਨੂੰ ਸਮਝੋ ਔਰ ਉਹਨੂੰ ਪ੍ਰਾਪਤ ਕਰੋ ਗੁਰਬਾਣੀ ਇਹ ਕਹਿੰਦੀ ਜਿਹੜੇ ਰਾਹ ਤੁਸੀਂ ਪੈ ਗਏ ਨਾ ਸੰਸਾਰੀ ਸਾਹਿਬੀ ਦੇ ਇਹ ਕੰਡਿਆਂ ਦਾ ਰਸਤਾ ਹੈ ਕੰਡਿਆਂ ਦੀ ਸੇਜ ਇਹ ਨਹੀਂ ਠੀਕ ਇੱਥੇ ਬੜੇ ਬੜੇ ਰਾਜੇ ਹੋਏ ਨੇ ਦੁੱਖ ਭੋਗ ਕੇ ਚਲੇ ਗਏ ਨੇ ਬਾਅਦ ਕੋਈ ਪੁੱਛਦਾ ਵੀ ਨਹੀਂ ਬਸ ਕੋਈ ਨਹੀਂ ਪੁੱਛਦਾ ਜਿਹੜੇ ਅਨਾਸ਼ੀ ਰਾਜ ਰਹਿੰਦੇ ਉਹਦੀ ਹਮੇਸ਼ਾ ਪੁੱਛ ਰਹਿੰਦੀ ਹੈ ਲਾ ਦਾ ਕੋਈ ਸਾਡੇ ਕੋਲ ਡੇਟ ਆਫ ਬਰਥ ਦੀ ਹੈ ਪਤਾ ਹੀ ਨਹੀਂ ਜਿਹੜੇ ਕਦੋਂ ਹੋਏ ਸੀ ਐ ਕਹਿੰਦੇ ਨੇ ਸਾਜੁਗ ਹੋਏ ਜੁਗਾ ਦੀ ਉਮਰ ਬਹੁਤ ਲਿਖੀ ਹੋਈ ਹੈ ਕਦ ਹੋਏ ਤੇ ਕਦ ਨਹੀਂ ਹੋਏ ਤੇ ਕੋਈ ਗੱਲ ਨਹੀਂ ਪਰ ਉਹ ਜਿਹੀ ਤਾਜ਼ਾ ਹੈ ਉਹਦੀ ਇੱਜ਼ਤ ਇਹ ਜੀ ਜਾਸੀ ਬਲਕਿ ਉਹਨਾਂ ਦੇ ਹੁੰਦੇ ਹੁੰਦੇ ਤਾਂ ਚਾਹੇ ਘੱਟ ਹੋਵੇ ਅੱਜ ਜ਼ਿਆਦਾ ਜਿਉਂ ਜੋ ਪ੍ਰਾਣੀ ਹੁੰਦੀ ਹੈ ਤੇ ਉਹਦੀ ਇੱਜ਼ਤ ਵੱਧਦੀ ਹੈ ਘਟਦੀ ਨਹੀਂ ਦਸਮ ਪਾਸ਼ਾ ਵੇਲੇ ਤੱਕ ਚਾਹੇ 200 ਸਾਲ ਹੋ ਗਏ ਸੀ ਗੁਰੂ ਨਾਨਕ ਨੂੰ 200 ਸਾਲ ਦੇ ਲਗਭਗ ਪੌਣੇ 200 ਸਾਲ ਹੋ ਗਏ ਸੀ ਪਰ ਉਸ ਵੇਲੇ ਤੱਕ ਉਹਦੀ ਇੱਜ਼ਤ ਨਹੀਂ ਸੀ ਜਿੰਨੀ ਅੱਜ ਹੈ ਨਾਨਕ ਦੀ ਉਹਦੀ ਇੱਜ਼ਤ ਨਹੀਂ ਸੀ ਜਿੰਨੀ ਅੱਜ ਹੈ ਕਿਉਂਕਿ ਇਹ ਤਾਂ ਦਸਮ ਪਾਸ਼ਾ ਨਾਲ ਦੀ ਨਾਲ ਨਾਨਕ ਨਾਲ ਵੀ ਸੀ ਜਿਹਦੀ ਪੁਰਾਣੀ ਹੁੰਦੀ ਹੈ ਜਦ ਵੱਧਦੀ ਹੈ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਜਿੱਤੇ ਪੁਰਾਣਾ ਹੁੰਦਾ ਲੋਕਾਂ ਦਾ ਗਿਆਨ ਵੀ ਵੱਧਦਾ ਪਬਲਿਕ ਦਾ ਗਿਆਨ ਵੱਧਦਾ ਸਾਚਾ ਝੂਠ ਪਬਲਿਕ ਪਛਾਣਦੀ ਹੈ ਕੂੜ ਨੂੰ ਖੁੱਟੀ ਜਾਂਦਾ ਖੋਟਾ ਹੋਈ ਜਾਂਦਾ ਲੋਕਾਂ ਨੂੰ ਸਮਝ ਆਈ ਜਾਂਦੀ ਹੈ ਵੀ ਨਾਨਕ ਠੀਕ ਸੀ ਇਹ ਗਲਤ ਸੀ ਉਸ ਵੇਲੇ ਦੀ ਸਰਕਾਰ ਗਲਤ ਸੀ ਜਿਹੜਾ ਜਿਹੜਾ ਫੈਸਲਾ ਹੋਈ ਜਾਂਦਾ ਹੈ ਲੋਕ ਵਧੀ ਜਾਂਦੇ ਨੇ ਠੀਕ ਹੈ ਗਿਆਨ ਵਧੀ ਜਾਂਦਾ ਲੋਕਾਂ ਨੂੰ ਝੂਠਾ ਕੌਣ ਸੀ ਸੱਚਾ ਕੌਣ ਸੀ ਉਦੋਂ ਨਹੀਂ ਪਤਾ ਤਾਂ ਬਾਅਦ ਪਤਾ ਲੱਗ ਜਾਂਦਾ ਜਦੋਂ ਪਤਾ ਲੱਗਦਾ ਫਲਾਣਾ ਝੂਠਾ ਸੀ ਅਸੀਂ ਤਾਂ ਲਈ ਪਰ ਵਿੱਚ ਰਹੇ ਉਹਦੀ ਮਦਦ ਕਰੀ ਗਏ ਗਲਤ ਆਦਮੀ ਦੀ ਗਲਤ ਆਦਮੀ ਦੀ ਮਦਦ ਦਾ ਅਫਸੋਸ ਹੋ ਜਾਂਦਾ ਜੀ ਗਲਤ ਆਦਮੀ ਦੀ ਮਦਦ ਦਾ ਵੀ ਅਫਸੋਸ ਹੋ ਜਾਂਦਾ ਜੇ ਪਤਾ ਲੱਗ ਜਾਂਦਾ ਕਿ ਉਹ ਗਲਤ ਸੀ ਆਪਣੇ ਆਪ ਅਫਸੋਸ ਕਰਦਾ ਪਰ ਚਲੋ ਉਦੋਂ ਫਿਰ ਮੁਖਰਤਾ ਨਹੀਂ ਹੁੰਦਾ ਕਹਿੰਦਾ ਤਾਂ ਨਹੀਂ ਵੀ ਉਹ ਗਲਤ ਸੀ ਚੁੱਪ ਤਾਂ ਕਰ ਜਾਂਦਾ ਨਾਮ ਦੀ ਭੁੱਖ ਤਾਂ ਜਾਗੂਗੀ ਜੇ ਸਾਨੂੰ ਸਮਝ ਆਉ ਵੀ ਨਾਮ ਦੀ ਭੁੱਖ ਜਗਾਉਣੀ ਹੈ ਪ੍ਰਾਣੀ ਤੋਂ ਆਇਓ ਲਾਹਾ ਲੈਣ ਲਾਹਾ ਕੀ ਲੈਣਾ ਕਮੀ ਹੈ ਇਹਦੇ ਵਿੱਚ ਉੱਥੇ ਪਹੁੰਚਣ ਤੱਕ ਆਪਣੀ ਉਹ ਪੋਜੀਸ਼ਨ ਲੈਣ ਤੱਕ ਵਿਨਾਸ਼ੀ ਰਾਜ ਦੀ ਜਿਹੜੀ ਇਹਦੀ ਗੱਦੀ ਹੈ ਉਹ ਇਹਦੇ ਕੋਲ ਬੁੱਧੀ ਹੈ ਇਹਨੂੰ ਅਕਲ ਘੱਟ ਹੈ ਸੀਟ ਵੱਡੀ ਹੈ ਦੇਖੋ ਕਿਸੇ ਵੀ ਵੱਡੇ ਉਹਦੇ ਤੇ ਜਾਣ ਵਾਸਤੇ ਉਹਦੇ ਚ ਕੁਆਲੀਫਿਕੇਸ਼ਨ ਵੱਡੀ ਹੋ ਚਾਹੀਦੀ ਉਹਦੇ ਚ ਗੁੜ ਨਹੀਂ ਚਾਹੀਦੀ ਉਹ ਤਾਂ ਥੋੜੀ ਸੀ ਹੋਈ ਗੁੜ ਨਹੀਂ ਚਾਹੀਦੀ ਸਾਡੇ ਚ ਗੁਰੂ ਉਹਨੇ ਹੈ ਨਹੀਂ ਸੀਟ ਖਾਲੀ ਪਈ ਉਹਦੇ ਬੈਠਿਆ ਕੋਈ ਨਹੀਂ ਸੀਟ ਤੇ ਨਹੀਂ ਕੋਈ ਬੈਠਾ ਖਾਲੀ ਪਈ ਸਭ ਦੀ ਬੈਠਾ ਵੀ ਆਪੇ ਹੈ ਅਸਲ 'ਚ ਸੁਪਨੇ ਜਾਇਆ ਹੋਇਆ ਸੰਸਾਰ 'ਚ ਸੀਟ ਤੇ ਬੈਠੇ ਦਾ ਸੁਪਨਾ ਆਇਆ ਹੋਇਆ ਜਾਗੇ ਤਾਂ ਬੈਠਾ ਤਾਂ ਸੀਟ ਤੇ ਹੀ ਹੈ ਵਾਸਤੇ ਸੁਪਨੇ ਦੇਖ ਰਿਹਾ ਹੈ ਹੋਰ ਕੁਝ ਨਹੀਂ ਸੰਸਾਰ ਇਹ ਸੁਪਨੇ ਜਾਗਰਾ ਦੀ ਸੁਪਨਾ ਦੇਖੀ ਜਾ ਰਹੇ ਬਾਣੀ ਜਗਾ ਰਹੀ ਹੈ ਚਾਗ ਲਿਓ ਰੇ ਬਨ ਜਾਗ ਜੇ ਜਾਗੂਗਾ ਸੀੜ ਤੇ ਹੈ ਜਿੰਨਾ ਚਿਰ ਮਾਇਆ ਦੀ ਭੁੱਖਾ ਉਹਨਾਂ ਚਿਰ ਸੁਪਨੇ ਸੁਪਨੇ ਦੇ ਪਦਾਰਥ ਨੇ ਇਹ ਸਾਰੇ ਸੁਪਨੇ ਦੀ ਮਾਇਆ ਸੁਪਨੇ ਦੀਆਂ ਕੋਠੀਆਂ ਸੁਪਨੇ ਦੀਆਂ ਕਾਰਨ ਸੁਪਨੇ ਦੇ ਦੇ ਰਿਸ਼ਤੇਦਾਰ ਸੁਪਨੇ ਦੇ ਕੁੜੀਆਂ ਮੁੰਡੇ ਸਾਡੇ ਚਾਚਾ ਲੱਗਦਾ ਸੀ ਸਾਡਾ ਪਿੰਡ ਸੀ ਉਹਨੇ ਵੀ ਬੜਾ ਸ਼ੰਕ ਲੱਗਦੀ ਸੰਤ ਛਾੜੀ ਚ ਰਹਿਦਾ ਤਾਂ ਘਰ ਉਹ ਫਿਰ ਪਛਾਣ ਪਾਗੇ ਰਹਿੰਦਾ ਸੀ ਉਹ ਬਚਾ ਉਹ ਇੰਨਾ ਰੱਖਦਾ ਸੀ ਉਹ ਸਾਡੇ ਬੜੇ ਜਿਹੜੇ ਸੀ ਫੇਰ ਖਾਂਦਾ ਸੀ ਅਮਲੀ ਸੀ ਕਦੇ ਕਦੇ ਬੋਲਦਾ ਹੁੰਦਾ ਸੀ ਉਹ ਸੁਣਨ ਜਾਂਦਾ ਸੀ ਬੋਲਦਾ ਘੱਟ ਸੀ ਮਹਾਸਨ ਹੋ ਸੀ ਉਹਦਾ ਦੋ ਵੀ ਚੰਗਾ ਸੀ ਮਹਾਸਨ ਉਹ ਫਿਰ ਕਦੇ ਕਦੇ ਜਦ ਬੋਲਦਾ ਤਾਂ ਗੱਲ ਵਸਦੇ ਨਹੀਂ ਉਹ ਕਰਦਾ ਸੀ ਉਹ ਕਹਿੰਦਾ ਕਾਹਦੀਆਂ ਗੱਲਾਂ ਕਰਦੇ ਉਹ ਸੁਪਨੇ ਦੀਆਂ ਬੁੱਢੀਆਂ ਕੁੜੀਆਂ ਖਲਾਉਂਦੇ ਬਸ ਐਨੀ ਗੱਲ ਕਹਿ ਕੇ ਚੁੱਪ ਕਰ ਗਿਆ ਦਾਲ ਪਰਾਂ ਸਾਰਾ ਵੀ ਜਵਾਨ ਸੁਣਿਆ ਸੀ ਬੈਠ ਕੇ ਉਹਦੇ ਨਾਲ ਦਾ ਹੀ ਸੀ ਦੂਆ ਬੰਦਾ ਸਾਡਾ ਜਿਹੜਾ ਚਾਚਾ ਸੀ ਜਿਹਦੇ ਘਰ ਹੋਇਆ ਸੀ ਉਹਦਾ ਦੂਆ ਦਾ ਪਾਠ ਸਾਰਾ ਸੁਣਿਆ ਸੀ ਉਹਦੇ ਬੈਠ ਕੇ ਅਨ ਪੜ ਸੀ ਪਰ ਉਹਨੂੰ ਦ੍ਰਿੜ ਹੋ ਗਿਆ ਕਿ ਸਮਝ ਆ ਗਈ ਗੱਲ ਦੀ ਐਨੀ ਗੱਲ ਕਰਨ ਚੁੱਪ ਕਰ ਗਿਆ ਵੀ ਆ ਜਿਹੜਾ ਕੋਸ਼ਾ ਹੈ ਸੁਪਨੇ ਦੀਆਂ ਮੁੰਡੇ ਕੁੜੀਆਂ ਕਰਾਉਂਦੇ ਆ ਕਾਹਦੀ ਗੱਲਾਂ ਕਰਦੇ ਹੋ ਬਸ ਐਡੀ ਗੱਲ ਕਰਕੇ ਚੁੱਪ ਕਰ ਜਾਣਾ ਹੁਣ ਕੌਣ ਹੋ ਉਹਦੀ ਗੱਲ ਕਿੱਥੇ ਬੋਲਦਾ ਹੁਣ ਸੱਚ ਬੰਦੇ ਕੌਣ ਸੱਚ ਬੰਦੇ ਸਾਨੂੰ ਅੱਪਾ ਅਪਾਰ ਪਾਰ ਨਹੀਂ ਪਾਵਾ ਜਿਹੜਾ ਹੁਕਮ ਹੈ ਉਹ ਪਾਰ ਉਹਦੇ ਤੱਕ ਪਹੁੰਚਣਾ ਸਮੁੰਦਰ ਤੱਕ ਪਹੁੰਚਣਾ ਸਮੁੰਦਰ ਦਾ ਪਾਰ ਪਾਉਣ ਦੀ ਲੋੜ ਨਹੀਂ ਅੰਤ ਕੋ ਪਾਵਣ ਜੋਗ ਹੈ ਸਵਾਇਤ ਸਵਾਇਤ ਹੁਣ ਉੱਥੇ ਫਿਰ ਜੇ ਪਾਰ ਨਹੀਂ ਪਾਉਣਾ ਜੀਉ ਤੱਕ ਬਲਗੂ ਮਨ ਕਾਦਰ ਨਹੀਂ ਜੁੜੂਗਾ ਪਰਮ ਜੋਤ ਸਿਰ ਪਰਚੋ ਲਾ ਪਰਮ ਜੋਤ ਸਿਰ ਪਰਚੋ ਲਾ ਪਰਮ ਜੋਤ ਹੈ ਸਮੁੰਦਰ ਪਰਮ ਜੋਤ ਹੈ ਪਰਮ ਜੋਤ ਸਾਰਾ ਸਮੁੰਦਰ ਹੈ ਸਮੁੰਦਰ ਨਾਲ ਜਾ ਕੇ ਪਰਚਾ ਲਾ ਲੈਂਦਾ ਹੋ ਸਮੁੰਦਰ ਚ ਦਰਿਆ ਰਲ ਗਿਆ ਸਮੁੰਦਰ ਦਾ ਰੂਪ ਹੋ ਗਿਆ ਉਹਦੇ ਨਾਲ ਪਚ ਗਿਆ ਜਿਵੇਂ ਉਹ ਨੇ ਨਾ ਟਿਕਿਆ ਹੋਇਆ ਇਹ ਵੀ ਇਹ ਰਹਿੰਦਾ ਕੱਲੇ ਨੂੰ ਟਿਕਣਾ ਔਖਾ ਹੈ ਜੇ ਹਜ਼ਾਰ ਬੰਦਾ ਟਿਕਿਆ ਹੋਵੇ ਤੇ ਟਿਕਣਾ ਸਗਲ ਜਦ ਸੰਸਾਰ ਚ ਭਗਤ ਹੋ ਜਾਂਦੇ ਨੇ ਭਗਤੇ ਭਗਤ ਫਿਰ ਸਾਰੇ ਹੀ ਭਗਤ ਹੋ ਜਾਂਦੇ ਨੇ ਇੱਕ ਦੂਜੇ ਦਾ ਅਸਰ ਪੈਂਦਾ ਸੁਣਦਾ ਜਦ ਇਹ ਉਲਟੇ ਰਸਤੇ ਪੈਂਦੇ ਨੇ ਹੁਣ ਉਲਟੇ ਰਸਤੇ ਪਏ ਨੇ ਮਾਇਆ ਧਾਰੀ ਉਸਾਰੀ ਮਾਇਆ ਧਾਰੀ ਹੋ ਜਾਂਦੀ ਬਣਦਾ ਸੰਤ ਹੋ ਜਾਂਦਾ ਗਾਂ ਜਾ ਕੇ ਮਾਇਆ ਧਾਰੀ ਪਹਿਲਾਂ ਤਾਂ ਚੱਲੇ ਤਿਆਰ ਮਿਲਣ ਕੋ ਵਿੱਚ ਅੜ ਗਿਆ ਜੀ ਇਹਨਾਂ ਦੇ ਪ੍ਰਭਾਵ 'ਚ ਇਹ ਜਾਣ ਲੱਗ ਜਾਂਦੇ ਨੇ ਸਲਾਹ ਦੇਣ ਲੱਗ ਜਾਂਦੇ ਨੇ ਗੱਲਾਂ ਕਰਨ ਲੱਗ ਜਾਂਦੇ ਨੇ ਉਹ ਜੀ ਐ ਹੋਣਾ ਚਾਹੀਦਾ ਜੀ ਆਉਣ ਜਾਣ ਵਾਲਿਆਂ ਵਾਸਤੇ ਕਮਰੇ ਚਾਹੀਦੇ ਨੇ ਕਮਰੇ ਵੀ ਨਾਲ ਬਾਥਰੂਮ ਅਟੈਚ ਚਾਹੀਦੇ ਨੇ ਉਹ ਉਹਨਾਂ ਦੀ ਹਾਂ ਜਾਂ ਰੌਣ ਲੱਗ ਜਾਂਦੇ ਨੇ ਜੋ ਵੜ ਲੱਗ ਜਾਂਦਾ ਹੋਰੇ ਪਰਪੰਚ ਹੋ ਜਾਂਦਾ ਅੱਗੇ ਸਾਲ ਹੁੰਦੇ ਤੇ ਛੱਪਰ ਹੁੰਦਾ ਸੀ ਉਦੋਂ ਘੱਟ ਕੁਝ ਥਾਈ ਵੱਧ ਕਰਦੇ ਹੀ ਨਹੀਂ ਸੀ ਬਸ ਤਾਂ ਵਧਾਉਣੇ ਨਹੀਂ ਉਹਨਾਂ ਨੇ ਹੁਣ ਜੇ ਗਏ ਜਦੋਂ ਉਹਨਾਂ ਦੀ ਗੱਲ ਸੁਣਨ ਲੱਗੇ ਫਿਰ ਉਹਨਾਂ ਦਾ ਗਾਈਡ ਕੋਲ ਹੋ ਗਿਆ ਪਬਲਿਕ ਗਾਈਡ ਹੋ ਗਈ ਤੁਸੀਂ ਆਪ ਤਾਂ ਰਹੇ ਨਾ ਅਗੂ ਅਗੂ ਦਾ ਪਬਲਿਕ ਹੋ ਗਈ ਜੇ ਸਟੂਡੈਂਟਾਂ ਦੀ ਗੱਲ ਟੀਚਰ ਮੰਨਣ ਲੱਗ ਜਵੇ ਪੜਾਈ ਹੋਲੀ ਫਿਰ ਉਹ ਤਾਂ ਇਹ ਸਲਾਹ ਦੇਣਗੇ ਅੱਜ ਕੀ ਕਰਨਾ ਭਾਈ ਬੁੱਢਾ ਨੂੰ ਪੁੱਛਿਆ ਜਾ ਕੇ ਟੀਚਰ ਸਰ ਉਹ ਦੱਸੂਗੇ ਫਿਰ ਅੱਜ ਕੀ ਕਰਦੇ ਆ ਗੱਲ ਹੈ ਇਹਦੇ ਦਾ ਸੱਤਾਂ ਦਾ ਇਹਨਾਂ ਦੇ ਚੇਲੇ ਰਹਦੇ ਨੇ ਕੀ ਕਰਦੇ ਤਾਂ ਚੇਲੇ ਗੁਰੂ ਨੇ ਨਾ ਦੇ ਮਾਇਆਧਾਰੀ ਦੇ ਸਾਰੇ ਬਸ ਜਦੋਂ ਸੰਸਾਰ ਦੀ ਗੱਲ ਸੰਤ ਸੁਣੂਗਾ ਸਤਿਗੁਰ ਦਾ ਰਹਿ ਜਾ ਫਿਰ ਕਾਹਦਾ ਰਹਿ ਜਾ ਸੰਸਾਰ ਦੀ ਸਤ ਗੱਲ ਮੰਨੂਗਾ ਸਤ ਗੱਲ ਰਹਿ ਗਿਆ ਸੰਸਾਰ ਦਾ ਜਿੱਧਰੋਂ ਆਪ ਜਾਂਦਾ ਉਧਰੋਂ ਖਿੱਚੂਗਾ ਉਹ ਹੀ ਰਹਿ ਜਾਊਗਾ ਗੁਰਦਾਰੇ ਵਿੱਚ ਸਾਰੇ ਮਾਇਆਧਾਰੀ ਨੇ ਹਰ ਕਾਲ ਦਾ ਹੁੰਦਾ ਸਾਡੇ ਗੁਰਦਾਰੇ ਪੱਥਰ ਲੱਗੇ ਸਾਡਾ ਹਾਲ ਖੁੱਲਾ ਹੋਵੇ ਇੱਥੇ ਬੇਵਰੇਜਰ ਉੱਥੇ ਉਹ ਬਰੇਜਰ ਆਹੀ ਕੰਪੀਟੀਸ਼ਨ ਹੋਰ ਕੀ ਉੱਥੇ ਗੁਰਬਾਣੀ ਵਾਲੀ ਗੁਰਮਤਾਲੀ ਗੱਲ ਕੁਝ ਨਹੀਂ ਹੈ ਉਹ ਇਹੀ ਗੱਲ ਜਾਣਦੇ ਨੇ ਇਹੀ ਗੁਰਦਾਰੇ ਅੱਗੇ ਕਰਦੇ ਪਰਮ ਜੋਤ ਜੋ ਪਰਚੋ ਪਾਵਾ ਉੱਥੇ ਪਰਚਾ ਕਿਹਦੇ ਨਾਲ ਹੋਣਾ ਪਰਮ ਜੋਤ ਨਾਲ ਜਿਹੜਾ ਸ਼ਬਦ ਦਾ ਪਰਚਾ ਕਹਿੰਦੇ ਜਦੋਂ ਪਰਚਾ ਸ਼ਬਦ ਦਾ ਅਧਿਕਾਰ ਖਾਲਸੇ ਦਾ ਉਹ ਪਹਿਲੀ ਸਟੇਜ ਦੀ ਗੱਲ ਇਹ ਤੋਂ ਪਹਿਲੀ ਸਟੇਜ ਦੀ ਗੱਲ ਇਹ ਸੱਚਖੰਡ ਵਿੱਚ ਪਹੁੰਚ ਗਿਆ ਉਹ ਸੰਸਾਰ ਦੀ ਗੱਲ ਹੈ ਪਹਿਲਾਂ ਅਸੀਂ ਗੁਰਬਾਣੀ ਨਾਲੇ ਜੁੜੇ ਰਹਿਣੇ ਵੀ ਘੰਟੇ ਨੂੰ ਵਿਚਾਰਦੇ ਰਹਿਣਾ ਉਹ ਸ਼ਬਦ ਸ਼ਬਦ ਦਾ ਮਤਲਬ ਹੁੰਦਾ ਉਪਦੇਸ਼ ਅਸਲ ਵਿੱਚ ਸ਼ਬਦ ਦਾ ਮਤਲਬ ਹੈ ਉਪਦੇਸ਼ ਜੋ ਅਸੀਂ ਸੁਣ ਲਿਆ ਸਮਝ ਲਿਆ ਜੇ ਬੱਚਾ ਪੜ ਕੇ ਆਇਆ ਉਹਦੇ ਖੇਡਦਾ ਵੀ ਹੈ ਬੱਚਾ ਪਰ ਰੀਲ ਉਹ ਪੜਾਈ ਵੀ ਚੱਲਦੀ ਰਹੇ ਨਾ ਅੰਦਰ ਜੋ ਪੜ ਕੇ ਆਇਆ ਖੇਡਦਾ ਰਹੇ ਕੋਈ ਗੱਲ ਨਹੀਂ ਜੇ ਉੱਥੇ ਹੀ ਭੁੱਲ ਜਵੇ ਨਿਕਲੇ ਸਾਰ ਬਾਹਰ ਫਿਰ ਕੁਝ ਨਹੀਂ ਨਹੀਂ ਦੋਦੀ ਫਿਰ ਪਰਚਿਆ ਹੋਇਆ ਸ਼ਬਦ ਨਾਲ ਮਨ ਕਰਕੇ ਸ਼ਬਦ ਬੁੱਧੀ ਸ਼ਬਦ ਨਾਲ ਪਰਚੀ ਹੋਈ ਹੈ ਸਰੀਰ ਕਰਕੇ ਖੇਲਦਾ ਹੱਥ ਪੈਰ ਕਰ ਕੱਬ ਸਭ ਜੀਤ ਨੂੰ ਇਹ ਪਰਚਿਆ ਸ਼ਬਦ ਹਾਂਜੀ ਪੰਜੋ ਇੰਦਰੀ ਨਿਗ੍ਰਹਿ ਕਰਈ ਪੰਜੋ ਇੰਦਰੀ ਨਿਗ੍ਰਹਿ ਕਰਹੀ ਨਿਗ੍ਰਹਿ ਲਫ਼ਜ਼ ਉਹੀ ਹੈ ਅਸਲ ਦੇ ਵਿੱਚ ਇਹ ਪਲਟ ਕੇ ਇਹਦਾ ਅਰਥ ਕਰਨਾ ਪਊਗਾ ਪਰ ਚੋਈ ਜ਼ਰੀਏ ਨੂੰ ਅਸੀਂ ਘਰੋਂ ਬਾਹਰ ਨਹੀਂ ਕੱਢ ਸਕਦੇ ਪੰਜਾਂ ਗਿਆਨ ਇੰਦਰੀਆਂ ਨੂੰ ਇਹਨੇ ਘਰ ਬਣਾਇਆ ਹੋਇਆ ਮਨ ਨੇ ਆਪਣਾ ਬੁੱਧੀ ਨੇ ਆਪਣਾ ਸੁਰਤ ਨੇ ਆਪਣਾ ਘਰ ਬਣਿਆ ਹੋਇਆ ਅੱਖਾਂ ਨੂੰ ਕੰਨਾਂ ਨੂੰ ਨੱਕ ਨੂੰ ਇਹ ਜੀਵ ਨੂੰ ਰਸਨ ਮਤਲਬ ਹੈ ਰਸ ਲੈਣ ਵਾਲੀ ਚੀਜ਼ ਨੂੰ ਸੰਸਾਰ ਤੇ ਇਹਨੂੰ ਘਰੇ ਪੰਜ ਘਰ ਬੰਦੇ ਹੋਏ ਨੇ ਪੰਜ ਟਾਣੇ ਨੇ ਬੰਦੇ ਹੋਏ ਨੇ ਇਹਨੂੰ ਘਰ ਨਹੀਂ ਬਣਣਾ ਦੀਕਰੇ ਘਰ ਹੀ ਦਾ ਮਤਲਬ ਇਹ ਹੈ ਇੰਦਰੀ ਨੂੰ ਪੰਜਾਂ ਘਰਾਂ ਦੇ ਨਾਲ ਡੀਕੋਰੇਟ ਕਰ ਲੈਣਾ ਕਬੀਰ ਦਾ ਦੂਆ ਸ਼ਲੋਕ ਹੈ ਜਿਸ ਆ ਹੱਥ ਹੋਣਗੇ ਕਹਿੰਦੇ ਜੋ ਹਮ ਕਬੀਰ ਜੋ ਹਮ ਜਗਤ ਬਜਾਵਤੇ ਸਰੀਰ ਸਰੀਰ ਰੂਪੀ ਜੰਤ ਜਿਹੜਾ ਮੈਂ ਵਜਾਉਂਦਾ ਤਾਂ ਟੂਟ ਗਈ ਸਭ ਤਾਰ ਇਹ ਪੰਜੇ ਗੱਲ ਦੇ ਨੂੰ ਤਾਰ ਤੋੜ ਲਈ ਬਸ ਕਨੈਕਸ਼ਨ ਤੋੜ ਲਿਆ ਤਿਰਕੁਟੀ ਇੱਕ ਪੰਜੇ ਤਾਰਾਂ ਜੁੜਦੀਆਂ ਨੇ ਜਾ ਕੇ ਤੇ ਤਿਰਕੁਟੀ ਜੇ ਨਹੀਂ ਜਾਣ ਪੰਜੇ ਦਰਿਆ ਨੂੰ ਲੀੜਾ ਹੋ ਗਿਆ ਟੂਟ ਗਈ ਸਭ ਤਾਰ ਜੰਤ ਵਿਚਾਰਾ ਕੀ ਕਰੇ ਸਰੀਰ ਕੀ ਕਰ ਸਕਦਾ ਹੈ ਜੇ ਚਲੇ ਬਜਾਵਣ ਹਰ ਬਜਾਵਣ ਹਾਰੇ ਛੱਡ ਗਿਆ ਇਹਨੂੰ ਜਦ ਕੀ ਕਰ ਸਕਦਾ ਹਰਮੋਨੀਅਮ ਕੀ ਕਰੂ ਖੁੱਲਾ ਪਿਆਰ ਹੋ ਗਿਆ ਬਜਾਉਣ ਵਾਲੇ ਛੱਡ ਗਿਆ ਵਧਿਆ ਰਹੇ ਜੇ ਖੁੱਲਾ ਰਹੇ ਉਹਦੇ ਨਾਲ ਤਾਂ ਕੋਈ ਕਨੈਕਸ਼ਨ ਨਹੀਂ ਇਹ ਦੁਰੀ ਹੈ ਇਹ ਦੁਰੀਆ ਵਜਾਈ ਵੱਜਦੀ ਹੈ ਦੁਰੀ ਸਰੀਰ ਹੈ ਦੁਰੀ ਦਾ ਉਹਨਾਂ ਸਰੀਰ ਹੈ ਜਦ ਦੁਰੀ ਜਿਤ ਲਾਇਆ ਨਾ ਖਸਮ ਬਸਾਰ ਸਰੀਰ ਨੇ ਜਿਤ ਲਾਇਆ ਉਹ ਜਦੋਂ ਦੁਨੀਆ ਦਾ ਜਿੱਤ ਕਿੱਥੇ ਲੱਗੇ ਛੋਟੇ ਬੱਚੇ ਦਾ ਜਨਮ ਤਾਂ ਹੁਣ ਹੋਇਆ ਜਦ ਉਹਦੀ ਸਾਰੇ ਦੁਨੀਆ ਦਾ ਜਿੱਤ ਕਿੱਥੇ ਲੱਗੇ ਦੁਨੀਆ ਦਾ ਸੁਖਾਰ ਕੇ ਬੈਠਾ ਲੋਗੇ ਤੁਸੀਂ ਇਹ ਖੋਜ ਦਾ ਵਿਸ਼ਾ ਹੈ ਆ ਸ਼ਬਦ ਖੋਜ ਦਾ ਵਿਸ਼ਾ ਲਫ਼ਜ਼ਾਂ ਦੇ ਅਰਥੇ ਖੋਜ ਦਾ ਵਿਸ਼ਾ ਦੀਨ ਗਵਾਇਆ ਦੁਨੀਆ ਸਰੀਰ ਕਰਕੇ ਸਰੀਰ ਕਰਕੇ ਜਿਹੜਾ ਸੱਚ ਅੰਦਰ ਜਿਹੜਾ ਅੰਤਰਾਤਮਾ ਦੀ ਆਵਾਜ਼ ਦੀ ਹੈ ਇਹ ਸਰੀਰ ਕਰਕੇ ਬੋਲਿਆ ਝੂੜ ਵਾਸਤੇ ਸੱਚ ਬੋਲਿਆ ਝੂੜ ਹੈ ਸਰੀਰ ਦੁਨੀਆ ਬਜਾਇਆ ਹਾਂ ਬਜਾਇਆ ਸਰੀਰ ਹੈ ਤੈਨੂੰ ਵੀ ਬੋਲਣਾ ਪੈਂਦਾ ਨਾਲ ਅੰਦਰ ਮਨ ਬੋਲਦਾ ਤਾਂ ਸਰੀਰ ਬੋਲਦਾ ਜੇ ਬਾਜਾ ਬੋਲਦਾ ਤਾਂ ਅੰਦਰ ਪਹਿਲਾਂ ਉਹਦੇ ਵੀ ਮਾਥੇ ਵਜੇ ਬਾਬਾ ਪਹਿਲਾਂ ਅੰਦਰ ਉੜਦੀ ਉਹਦੇ ਚੋਰ ਤਾਂ ਬੋਲਦਾ ਵਜਾਉਂਦਾ ਬਾਹਰ ਅੰਦਰ ਤਰੰਗਾ ਉੱਠਦੀ ਹਾਂ ਅੰਦਰ ਉਹਦੇ ਤਰੰਗਾ ਉਹੀ ਤਰੰਗ ਉਹ ਘੜਦਾ ਤੂੰ ਵੀ ਵਜੇ ਨਾਲ ਤੂੰ ਨਹੀਂ ਨਾਲ ਵਜਦਾ ਵਜਦਾ ਕੌਣ ਨਹੀਂ ਗੁਰੂ ਨਹੀਂ ਵੱਜਦਾ ਜਿਹੜਾ ਸ਼ਬਦ ਨਾਲ ਜੁੜ ਗਿਆ ਅੰਦਰ ਜੁੜ ਗਿਆ ਅੰਤਰਾਤਮਾ ਨਾਲ ਜੁੜ ਗਿਆ ਉਹ ਨਹੀਂ ਵਜਦਾ ਸੋਈ ਜੀਉ ਨੂੰ ਬੈਦਾ ਜਿਸ ਅੱਲਾ ਕਰਦਾ ਸਾਰ ਜਿਸ ਅੱਲਾ ਕਰਦਾ ਸਾਰ ਉਹ ਜੀ ਕਿ ਉਹ ਜੂ ਜਿਹੜਾ ਸ਼ਬਦ ਨਾਲ ਜੁੜਿਆ ਹੋਇਆ ਜ਼ੁਰੀ ਦਾ ਅਰਥ ਜੇ ਸੰਸਾਰ ਕਰ ਲਾਂਗੇ ਤੇ ਤੂੰ ਗਿਆਨ ਕੀ ਮਿਲਿਆ ਸਾਨੂੰ ਸਾਨੂੰ ਗਿਆਨ ਕੀ ਮਿਲਿਆ ਬਹੁਤ ਦੂਰ ਜਾਣ ਦੀ ਲੋੜ ਨਹੀਂ ਹੈ ਬਹੁਤ ਨੇੜੇ ਖੜ ਕੇ ਅਰਥ ਕਰਨ ਦੀ ਲੋੜ ਹੈ ਇਹ ਲੋਕਾਂ ਦੇ ਦੁਨੀਆ ਹੀ ਹੈ ਆਪਾਂ ਸਮੁੰਦਰ ਦੇ ਕਿਨਾਰੇ ਤੋਂ ਆਹ ਸਮੁੰਦਰ ਹੈ ਦੁਨੀਆ ਤੋਂ ਦੁਨੀਆ ਬਣਿਆ ਹੈ ਦੁਨੀਆ ਦੁਨੀਆ ਤੋਂ ਹੀ ਬਣਿਆ ਪੰਜੋ ਇੰਦਰੀ ਨਿਗਰਹ ਕਰਈ ਪਾਪ ਪੁੰਨ ਦਉ ਨਿਰਵਰਈ ਪੰਜੋ ਇੰਦਰੀ ਜਦ ਜਾਣਾ ਹੀ ਨਹੀਂ ਦਰਕੁੜੀ ਦੇ ਵਿੱਚ ਉਤੇ ਪਾਪ ਔਰ ਪੁੰਨ ਦੋ ਭਾਈ ਨੇ ਦੋਹਾਂ ਨੇ ਮਿਲ ਕੇ ਪਾਈ ਹੈ ਜਦੋਂ ਪੰਜ ਇੰਦਰੀਆਂ ਦੇ ਨਾਲ ਸੰਬੰਧ ਨਹੀਂ ਰਿਹਾ ਪਾਪ ਉਹ ਦੋਈ ਖਤਮ ਹੋ ਜਾਂਦੇ ਸੋਚਦੇ ਹੀ ਨਹੀਂ ਯਾਰ ਸੋਚਣ ਵਾਲੇ ਪੁੱਤਰ ਸੋਚਣ ਵਾਲੇ ਪਾਪ ਜਿਹੜੇ ਸੰਸਾਰ ਦੇ ਪੁੰਨ ਪਾਪ ਨੇ ਸੋਚ ਲਿਆ ਵੀ ਆ ਭਾਈ ਗਰੀਬ ਹੈ ਕੋਈ ਇਹਦੀ ਮਦਦ ਕਰ ਦਈਏ ਕੋਈ ਬਿਮਾਰ ਹੈ ਇਹਦੀ ਮਦਦ ਕਰੀ ਸੋਚਿਆ ਹੀ ਹੈ ਪੁੰਨ ਹੋ ਗਿਆ ਇਹਨੂੰ ਪੁੰਨ ਮੰਨ ਆਪਾਂ ਨੇ ਉਹ ਵੀ ਸੋਚਿਆ ਹੀ ਹੈ ਉਹ ਦਰ ਪਾਪ ਸੋਚਣ ਦੇ ਅੰਦਰ ਦੇ ਸਾਡੇ ਇਸ ਕਰਕੇ ਹੀ ਪਾਪ ਦੇ ਜੋ ਸੋਚ ਹੈ ਸਾਡੀ ਪਾਪ ਜਦ ਪੁੱਤ ਪਾਪ ਸਾਨੂੰ ਤੇ ਰਹਿਮ ਹੈ ਰਹਿਮ ਕੀ ਤੇ ਉਹ ਜੀ ਤੇ ਕੋਈ ਜ਼ੁਲਮ ਕਰਦਾ ਹੋਵੇ ਜਿਹਨੂੰ ਅਸੀਂ ਮੰਨੀਏ ਵੀ ਇਹਦਾ ਨਜਾਇਜ਼ ਹੁੰਦੀ ਹੈ ਤੇ ਇਹ ਤਾਂ ਫਿਰ ਰੱਬ ਨੇ ਕੀਤੀ ਹੈ ਜੇ ਅਸੀਂ ਪੁੰਨ ਕਰਕੇ ਕਰਦੇ ਆ ਫਿਰ ਇਹ ਹੋਰ ਗੱਲ ਹੈ ਜੇ ਇਹ ਕਰਕੇ ਕਰਦੇ ਆ ਵੀ ਇਹ ਜਿਹੜਾ ਹੈ ਮੇਰੇ ਅੰਦਰ ਜਿਹੜਾ ਪੁੰਨ ਉੱਠਿਆ ਤੇ ਬੇਤੋ ਦੁਆਇਆ ਤੇ ਇਹਦਾ ਹਿੱਸਾ ਮੇਰੇ ਕੋਲ ਆਇਆ ਪਰਮੇਸ਼ਰ ਦੇ ਬਸ ਉਹੀ ਕੰਮ ਫਿਰ ਪੁੰਨ ਨਹੀਂ ਰਿਹਾ ਤੇ ਪੁੰਨ ਨਹੀਂ ਰਿਹਾ ਪਰ ਮੈਂ ਪੁੰਨ ਨਹੀਂ ਕਰਦਾ ਫਿਰ ਮੈਂ ਕੀ ਕਰਦਾ ਜਦੋਂ ਤੁਹਾਰੇ ਲਿਖੇ ਤਾਂ ਇਹ ਗੱਲਾਂ ਦੀ ਮੇਰੇ ਤੋਂ ਕਰਾ ਰਿਹਾ ਕਰਨਾ ਤੈਨੂੰ ਸੀ ਕਰਾਵੇ ਤੋਰੇ ਮਾਇਆ ਤੇਰੀ ਹੈ ਇੰਨਾ ਇਹਦਾ ਹਿੱਸਾ ਜਿਹੜਾ ਤੂੰ ਕਹਿ ਰਿਹਾ ਮੈਨੂੰ ਦੇ ਜਿਹੜਾ ਤੂੰ ਕਹਿ ਰਿਹਾ ਇਹਦੀ ਮਦਦ ਕਰ ਇਹਦਾ ਇਹਦਾ ਹਿੱਸਾ ਹੈ ਕਿ ਮੈਨੂੰ ਤਾਂ ਪਤਾ ਨਹੀਂ ਕਿੰਨਾ ਕਿਹਦਾ ਹਿੱਸਾ ਤੈਨੂੰ ਪਤਾ ਵੀ ਇਹਦਾ ਇਹਦਾ ਹਿੱਸਾ ਮੈਨੂੰ ਤਾਂ ਵੀ ਨਹੀਂ ਪਤਾ ਕਿਹਦਾ ਕਿਹਦਾ ਕਿੰਨਾ ਹਿੱਸਾ ਹੈ ਜਿਹੜਾ ਮੈਨੂੰ ਕਹਿ ਫੁਰਨਾ ਉਠਿਆ ਵੀ ਇੰਨਾ ਇਹਨੂੰ ਦੇ ਦਈਏ ਇਹਦਾ ਇਦਾਂ ਹੀ ਮਤਲਬ ਤੈਂ ਦੱਸਿਆ ਮੈਨੂੰ ਇਹ ਨਜ਼ਰ ਦੇ ਲੈ ਮੈਨੂੰ ਕੀ ਪਤਾ ਖਜ਼ਾਨਾ ਜੀ ਮਾਲ ਜਿਹੜਾ ਪਿਆ ਕੀ ਨਾ ਕਿੱਦਾਂ ਲੈ ਜਾਣਾ ਘਰਾਉਣਾ ਜਾਣਾ ਕੀ ਪਤਾ ਜਿਹੜਾ ਆ ਜਾਣਾ ਉਹਨੇ ਲੈ ਜਾਣਾ ਹਾਂਜੀ ਪਾਪ ਪੁੰਨ ਦੋ ਨਿਰਵਰੇ ਪਾਪ ਔਰ ਪੁੰਨ ਦੋ ਬਤੇ ਜਦੋਂ ਸੋਚਣਾ ਬੰਦ ਹੋ ਜਾਂਦਾ ਹੈ ਪਾਪ ਪੁੰਨ ਖਤਮ ਹੋ ਜਾਂਦਾ ਸੋਚਣ ਨਾਲ ਪੁੰਨ ਪਾਪ ਨੇ ਜੇ ਸਮਝਦਾ ਫਿਰ ਪੁੰਨ ਪਾਪ ਨਹੀਂ ਰਹਿੰਦਾ ਜੇ ਸਮਝ ਲੈਂਦਾ ਫਿਰ ਪੁੱਤ ਪਾਪ ਕੋਈ ਪੜੋ ਪੜੇ ਦੋ ਰਹੇ ਜੂਟਲ ਜੇ ਲਾਤਾ ਆਪ ਨਹੀਂ ਕੁਝ ਕਰ ਰਿਹਾ ਬਸ ਇਹਦਾ ਕੀ ਨਿਊਟਨ ਹੈ ਨਿਊਟਨ ਹੈ ਨਿਊਟਨ ਹੈ ਇਹਦਾ ਕੀ ਨਿਊਟਨ ਹੈ